ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉ ਕੰਚਨ ਸੁਹਾਗਾ ਢਲ ਹੈ ਕਾਮ ਔਰ ਕ੍ਰੋਧ ਹੈ ਕਾਇਆ ਨੂੰ ਗਾਲਦਾ ਹੈ ਅੰਦਰਲੇ ਸਰੀਰ ਨੂੰ ਗਾਲਦਾ ਹੈ ਬੁੱਧੀ ਨੂੰ ਬੁੱਧੀ ਦਾ ਨੁਕਸਾਨ ਕਰਦਾ ਅਗਿਆਨਤਾ ਪੈਦਾ ਕਰਦਾ ਗਿਆਨ ਨੂੰ ਕਰਦਾ ਜੋ ਪੰਚਨ ਸੁਹਾਗਾ ਢਲ ਹੈ ਜਿਵੇਂ ਸੁਹਾਗਾ ਸੁਣਤੇ ਜਾਂਦਾ ਗਰਾਣੇ ਭਜੇ ਸੋਨਾ ਦਾ ਧਾਗ ਨਾਲੇ ਪਰ ਜੇ ਸੌਦਾ ਪਾ ਦਈਏ ਛੇਤੀ ਪਗੜ ਜਾਂਦਾ ਹਾਂਜੀ ਇਹ ਕਾਮਦਾਰ ਕ੍ਰੋਧ ਹੈ ਜਾਂ ਕੰਮ ਕਰਦਾ ਕਸ ਕਸਵੱਟੀ ਸਹਿ ਜੋ ਤਾਉ ਨਦਰ ਸਰਾਫ ਵੰਨੀ ਸਚੜਾਉ ਕਸ ਕਸਵੱਟੀ ਸਹਿ ਜੋ ਤਾਉ ਆਪਣੇ ਮਨ ਤੇ ਕਸਵਟੀ ਲਾ ਕੇ ਆਪ ਦੇਖੇ ਆਪਣੇ ਮਨ ਨੂੰ ਆਪ ਕਸਵਟੀ ਦੇ ਲਾਵੇ ਕੱਸ ਕੇ ਕੱਸ ਕੇ ਲਾਵੇ ਕਸਵਟੀ ਢਿੱਲਾ ਕਰਕੇ ਲਾਵੇ ਸਹਿਜ ਤੋ ਔਰ ਤੋ ਸਹਿ ਹੁਕਮ ਦਾ ਹੁਕਮ ਤੇ ਆਪਣੇ ਮਨ ਪਰਖੇ ਚੰਗੀ ਤਰ੍ਹਾਂ ਲਾ ਢਿੱਲਾ ਜਾਂ ਨਾ ਪਰਖੇ ਪੂਰਾ ਚੰਗੀ ਤਰ੍ਹਾਂ ਨਾਲ ਪਰਖੇ ਹੁਕਮ ਦੇ ਉੱਤੇ ਚੱਲਦਾ ਹੁਕਮ ਨੂੰ ਪਤਾ ਹੁਕਮ ਰਾ ਉਤਰਦਾ ਠੀਕ ਹੈ ਜੀ ਨਦਰ ਵਦੀਸ ਨਦਰ ਸਰਾਫ ਬੰਨੀ ਸਛੜਾਓ ਸਰਾਫ ਦੀ ਨਦਰ ਵੰਨੀ ਜਿਹੜੀ ਕਿ ਪੂਰਾ ਵਨ ਪੂਰਾ ਰੰਗ ਰੂਪ ਦੇਖਣ ਵਾਲੀ ਹੈ ਪੂਰਾ ਰੰਗ ਰੂਪ ਦੀ ਪਰਖ ਰੱਖਦੀ ਹੈ ਪੂਰੇ ਮਨ ਦੀ ਪਰਖ ਰੱਖਦੀ ਹੈ ਉਹਦੇ ਬਦਲ ਦੇ ਵਿੱਚ ਖੜੇ ਉਤਰੋ ਆਪਣੀ ਆਪ ਨਾ ਆਪਣੇ ਆਪ ਨੂੰ ਸਭ ਕੋ ਪੂਰਾ ਆਪੋ ਹੋਵੇ ਘਟਣ ਭੂਖ ਹੈ ਆਪਣੇ ਆਪ ਵਿੱਚ ਨਾ ਪੂਸਾ ਜਿਆਰੇ ਬਣ ਜੋ ਠੀਕ ਹੈ ਹੁਕਮ ਦੀ ਕਸੌਟੀ ਦੇ ਪੂਰੇ ਉਤਰ ਕੇ ਫਿਰ ਆਪਣੇ ਆਪ ਨੂੰ ਖਰੇ ਵਧੂ ਹੂੰ ਹੂੰ ਉਹਦੇ ਤੇ ਚੜ ਕੇ ਦੇਖੋ ਤੇ ਇਹਨੂੰ ਨਦਰ ਸਰਾਫ ਬਨੀਸ ਚੜਾਓ ਪੜਾਈ ਹੈ ਜੀ ਵਨ ਵਨ ਦਾ ਰੰਗ ਰੂਪ ਵਨੀਸ ਹੈ ਰੰਗ ਰੂਪ ਸਹੀ ਜਾਣਦੀ ਹੈ ਅੱਛਾ ਜੀ ਰੰਗ ਦੀ ਪਛਾਣ ਹੈ ਉਹਨੂੰ ਕੋਟੇ ਕਰੇ ਦੀ ਪਛਾਣ ਹੈ ਉਹਦੀ ਨਜ਼ਰ ਤੇ ਚੜਾਓ ਉਹਦੀ ਨਜ਼ਰ ਮੂਰੇ ਕਰੋ ਉਹ ਤਾਂ ਸੂਰਜ ਖੋਟ ਕੀ ਹੈ ਠੀਕ ਹੈ ਜੀ جگت پشو اہنکال کسائی کر کرتے کرنی کر پائی جگ پشوال کسائی پسوال کسائی ہے ਜਿਹੇ ਜੀ ਕੱਲ ਵੀ ਕਰਦੇ ਨੇ ਪਾਈ ਹੋਇਆ ਕੋਈ ਕਰਦੇ ਨੇ ਠੀਕ ਹੈ ਜੀ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਏ ਕਿਛ ਕਹਿਣ ਨਾ ਜਾਈ ਜਿਨ ਕੀਤੀ ਕਾਢੀ ਪਾਈ ਜਿਸ ਭਗਤੀ ਕੀਤੀ ਹੈ ਜਿਹਨੇ ਪਾਣੋ ਬਦੇ ਹੂੰ ਜਿਹਨੇ ਮਨ ਨੂੰ ਆਪਣੀ ਤਸਵਟੀ ਤੇ ਲਾਇਆ ਹੈ ਉਹਨੇ ਕੁਝ ਪ੍ਰਾਪਤ ਕੀਤਾ ਉਹ ਤੇ ਕਰਮ ਸੁਣੂਤੀ ਰਹਿ ਗਿਆ ਬਾਕੀ ਤਾਂ ਕਰਨ ਦੀ ਗੱਲ ਨਹੀਂ ਤੇ